ਪੌੜੀ ਲੋੜ ਹਰਾਮੇ ਗੁਨਾਹਗਾਰ ਬੇਗਾਨਾ ਅਲਪਮਤ ਇਹ ਦਾ ਜੀਵ ਜਿਹੜਾ ਲੋੜ ਹਰਾਮੀ ਹੈ ਜਿਹਦਾ ਲੋੜ ਖਾਂਦਾ ਆਰਾਮ ਕਰਦਾ ਤੇਰਾ ਲੋੜ ਖਾਂਦਾ ਆਰਾਮ ਕਰਦਾ ਪੱਖ ਲੈਂਦਾ ਝੂਠ ਦਾ ਖਾਂਦਾ ਸੱਚ ਦਾ ਲੋੜ ਹਰਾਮੀ ਗੁਨਾਹਗਾਰ ਸੱਚ ਨੇ ਪੈਦਾ ਕੀਤਾ ਸਭ ਕੁਝ ਸੱਚ ਖਾਸਮ ਹੈ ਸਭ ਕਾਸੇ ਦਾ ਇਹ ਸਾਰੀ ਸ੍ਰਿਸ਼ਟੀ ਦਾ ਮਾਲਕ ਸੱਚ ਹੈ ਤੇ ਰੋਟੀ ਦਾ ਸੱਚ ਦੇ ਸੱਤੇ ਖਾਂਦਾ ਸੱਚ ਦੀ ਦਿੱਤੀ ਖਾਂਦਾ ਜਿਸ ਦਾ ਦਿੱਤਾ ਖਾਵਣਾ ਤਸ ਕਹੀਏ ਸਾਬਾਸ਼ ਕਿਨ ਕਹਿੰਦਾ ਝੂਠ ਨੂੰ ਗੁਰੂ ਕੋਲ ਬਣਾਇਆ ਹੈ ਝੂਠਾ ਸ਼ੈਤਾਨ ਸ਼ੈਤਾਨ ਗੁਰੂ ਬਣਾਇਆ ਹੋਇਆ ਹੈ ਜਿਹੜਾ ਸੱਚ ਦਾ ਵਿਰੋਧੀ ਹੈ ਫਿਰ ਲੋੜ ਵੀ ਨਹੀਂ ਗੁਨਾਹਗਾਰ ਬੇਗਾਨਾ ਬੇਗਾਨਾ ਬਣ ਗਿਆ ਉਹ ਤੇਰਾ ਨਹੀਂ ਬਣਿਆ ਜਿਹਨੇ ਪੈਦਾ ਕੀਤਾ ਉਹਨੂੰ ਛੱਡ ਕੇ ਕਿਸੇ ਹੋਰ ਦਾ ਬਣ ਗਿਆ ਜਿਹੜਾ ਜਿਹੜਾ ਸਤਗੁਰ ਸੀ ਅੰਦਰ ਗੁਰਦੇਵ ਮਾਤਾ ਗੁਰਦੇਵ ਪਿਤਾ ਆਇਆ ਨਾ ਉੱਥੇ ਗੁਰਦੇਵ ਸੁਆਮੀ ਪਰਮੇਸ਼ਰ ਉਹ ਗੁਰਦੇਵ ਸੁਆਮੀ ਪਰਮੇਸ਼ਰ ਉਹਨੂੰ ਛੱਡ ਕੇ ਕਿਸੇ ਹੋਰ ਦਾ ਬਣ ਗਿਆ ਆ ਮੇਰਾ ਬਾਪ ਹੈ ਮੈਂ ਇਹਦਾ ਪੁੱਤ ਹਾਂ ਆ ਮੇਰਾ ਪੁੱਤ ਹੈ ਇਹ ਤਾਂ ਆ ਇਹਨਾਂ ਤਾਂ ਬੋਲੀ ਫੜ ਲਈ ਆਗੇ ਬਾਅਦ ਹੋ ਗਿਆ ਨਾ ਬਗਲ ਨਾ ਮਾਂ ਕਹਿੰਦੀ ਹੈ ਮੇਰਾ ਪੁੱਤ ਹੈ ਉਹ ਕਹਿੰਦਾ ਹਾਂ ਮੈਂ ਹੈਗਾ ਫਿਰ ਬਗਾਨਾ ਬਣ ਗਿਆ ਅਲਪਮਤ ਬਗਾਨਾ ਕਿਉਂ ਬਣ ਗਿਆ ਬੁੱਧੀ ਥੋੜੀ ਹੈ ਖਗਾਨਾ ਤਾਂ ਬਣੇਗਾ ਬੁੱਧੀ ਥੋੜੀ ਹੈ ਆ ਬੁੱਧੀ ਅਗਲੇ ਦਿੱਤੀ ਹੈ ਗੁਰਬਾਣੀ ਨੇ ਗਿਆਨ ਹੈ ਦਿੱਤਾ ਮਤ ਜਿਉ ਪਿੰਡ ਜਿਨ ਸੁਖ ਦੀਏ ਜਿਉ ਪਿੰਡ ਜਿਨ ਸੁਖ ਦੀਏ ਜਿਉ ਦਿੱਤਾ ਸਰੀਰ ਦਿੱਤਾ ਸਾਰੇ ਸੁਖ ਪੈਦਾ ਕੀਤੇ ਨੇ ਜਿਹੜੇ ਤਾਹੇ ਨਾ ਜਾਣਤ ਤਤ ਉਹਨੂੰ ਤਤ ਸਰੂਪ ਜਿਹੜਾ ਤਤ ਹੈ ਉਹਨੂੰ ਨਹੀਂ ਜਾਣਦਾ ਉਹਨੂੰ ਨਹੀਂ ਜਾਣਿਆ ਵੀ ਮੈਂ ਉਹਦਾ ਵੀ ਮੇਰਾ ਮਾਂ ਬਾਪ ਹੋਇਆ ਉਹਦਾ ਤਤ ਸਰੂਪ ਹੈ ਉਹ ਬੈਠ ਰਹੇਗਾ ਇਹ ਉਹ ਤੱਤ ਤੇ ਤੱਤ ਨੇ ਮਿਲਣਾ ਤੱਤੇ ਤੱਤ ਮਿਲਿਆ ਸੁਖ ਹੋਏ ਉਹਨੂੰ ਤੱਤ ਨੂੰ ਨਹੀਂ ਜਾਣਦੇ ਹੋਰ ਇਹ ਕਿਸੇ ਦਾ ਬਣਿਆ ਬੈਠਾ ਜੀਓ ਪਿੰਡ ਜਿਨ ਸੁਖ ਦੀ ਜਿਨ ਸੁਖ ਦੀ ਬਾਗੇ ਨਾ ਜਾਣ ਤੱਕ ਚਾਹੇ ਨਾ ਜਾਣ ਤੱਕ ਉਸ ਤੱਤ ਨੂੰ ਨਹੀਂ ਜਾਣਦੇ ਉਹ ਤਤ ਤੱਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨ ਅਰਜਨ ਦੇਵ ਗੁਰੂ ਅਰਜਨ ਦੇਵ ਦਾ ਗੁਰੂ ਜਿਹਨੂੰ ਅਰਜਨ ਦੇਵ ਗੁਰੂ ਮੰਨਦਾ ਜਿਹਨੇ ਉਹਨੂੰ ਜਾਣ ਲਿਆ ਜਪ ਲਿਆ ਜਪਿਓ ਜਨ ਅਰਜਨ ਦੇਵ ਗੁਰੂ ਕੋਈ ਦੇਵ ਗੁਰੂ ਨਹੀਂ ਹੁੰਦਾ ਦੇਵਤਾ ਦੇਵਤੇ ਨੂੰ ਕਹਿੰਦੇ ਨੇ ਦੇਵ ਤੋਂ ਉੱਤੇ ਮਹਾਦੇਵ ਹੁੰਦਾ ਦੇਵ ਨੂੰ ਗੁਰੂ ਕਿਵੇਂ ਕਹਿੰਦੇ ਦੇਵ ਨੂੰ ਗੁਰੂ ਬਣਾਤਾ ਉਹ ਦੇਵ ਦੇ ਉੱਤੇ ਤਾਂ ਮਹਾਦੇਵ ਹੈ ਜੋ ਮਹਾਦੇਵ ਕੋ ਕਹਿਤ ਸਦਾ ਸ਼ਿਵ ਮਹਾਦੇਵ ਵੀ ਗੁਰੂ ਨਹੀਂ ਹੈ ਸਦਾ ਸ਼ਿਵ ਨਹੀਂ ਹੈ ਇਹ ਦੇਵਤਾ ਕਿਥੋਂ ਗੁਰੂ ਹੋ ਜੂ ਜਪਿਓ ਜਨ ਅਰਜਨ ਦੇਵ ਗੁਰੂ ਅਰਜਨ ਦੇਵ ਦਾ ਗੁਰੂ ਜਿਹਨੂੰ ਗੁਰੂ ਜਿਹਨੂੰ ਅਰਜਨ ਦੇਵ ਨੇ ਗੁਰੂ ਮੰਨਿਆ ਜਿਹਨੂੰ ਨਾਨਕ ਨੇ ਗੁਰੂ ਮੰਨਿਆ ਉਹਨੂੰ ਜਿਹਨੇ ਜਾਣ ਲਿਆ ਉਹ ਕੌਣ ਹੈ ਉਹ ਭਾਨ ਉਹੀ ਸੂਰਜ ਹੈ ਉਹਦੇ ਭਾਨ ਜਬ ਚਿੰਨ ਫਿਰ ਸੰਕਟ ਕਿਉਂ ਗਰਭ ਨਹੀਂ ਆਇਆ ਫਿਰ ਨਹੀਂ ਹੋ ਜਮਨ ਮਨ ਚ ਸੰਸਾਰੀ ਗੁਰੂ ਜਪੇ ਤੇ ਕੁਝ ਨਹੀਂ ਫਰਕ ਪੈਣਾ ਸੰਸਾਰੀ ਗੁਰੂ ਕੱਟੇ ਨੇ ਅਗਨ ਦੇਵ ਨੇ ਜਿਹਨੂੰ ਗੁਰੂ ਕਿਹਾ ਸੀ ਗੁਰੂ ਉਹ ਹੈ ਕੌਣ ਹੈ ਦਸਮ ਪਾਸ਼ਾ ਨੇ ਕਿ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਉਹ ਤਾਂ ਇੱਕੋ ਹੀ ਹੈ ਆਦਮ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਕਈ ਹੀ ਦੂਆ ਹੋਇਆ ਹੀ ਨਹੀਂ ਕਦੇ ਉਹਦੇ ਬਰਾਬਰ ਦਾ ਲਾਹਾ ਮਾਇਆ ਕਾਰਨੇ ਦੈ ਢੂੰਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨਾ ਮਨੇ ਬਸਾਏ ਲਾਹਾ ਮਾਇਆ ਕਾਰਨ ਦੈ ਢੂੰਡਣ ਜਾਏ ਦਸਾਂ ਦੇ ਸ਼ਾਵਾਂ ਫਿਰਦਾ ਲਾਹੇ ਵਾਸਤੇ ਮਾਇਆ ਦੇ ਵਾਸਤੇ ਮਾਇਆ ਦੇ ਲਾਹੇ ਵਾਸਤੇ ਦਸਾਂ ਦੇ ਸ਼ਾਵਾਂ ਫਿਰਦਾ ਜਿਹੜਾ ਨਾਮ ਦਾ ਰਾਹ ਹੈ ਉਹਦੇ ਖਾਤਰ ਟਾਈਮ ਹੀ ਨਹੀਂ ਹੈ ਉਹਦਾ ਧਿਆਨ ਹੀ ਨਹੀਂ ਹੈ ਉਹਦੀ ਲੋੜ ਹੀ ਨਹੀਂ ਹੈ ਮਹਿਸੂਸ ਕੀਤੀ ਹੈ ਜੋ ਲਾਹਾ ਮਾਇਆ ਕਾਰਨੇ ਦੈਰਸ ਢੂੰਡਣ ਜਾ ਦੇਵਨ ਦਸਾਂ ਦਸਾਵਾਂ ਦੇ ਵਿੱਚ ਢੂੰਡਣ ਜਾ ਮਾਇਆ ਦੇ ਵਾਸਤੇ ਮਾਇਆ ਦਾ ਲਾਹੇ ਵਾਸਤੇ ਤਾਂ ਦਸਾਂ ਖਵਾਈ ਆ ਜਾਣੀ ਫਿਰਦਾ ਦੇਸਾਂ ਪਰਦੇਸਾਂ ਦੀ ਫਿਰਦਾ ਮਾਇਆ ਵਾਸਤੇ ਦੈਰਸ ਢੂੰਡਣ ਜਾਏ ਦੇਵਨ ਦਾ ਦਾਰ ਪ੍ਰਭ ਨਿਮਕ ਨਾ ਮਨੇ ਬਸਾਏ ਉੱਥੇ ਜਾਇਆ ਉੱਥੇ ਦੇਣ ਵਾਲਾ ਕੋਣ ਦੇਣਾ ਤਾਂ ਨਹੀਂ ਹੈ ਦੇਣਹਾਰ ਦਾਤਾਰ ਪ੍ਰਭੂ ਨਿਮਖ ਨਾ ਬਨੇ ਬਸਾਏ ਜਦ ਤੂੰ ਲਾਲ ਲੈਣ ਤੇ ਜਾਣਦਾ ਹਰ ਜਨੀ ਹੈ ਪਰ ਉਹਨੂੰ ਯਾਦ ਰੱਖ ਜਿੱਥੇ ਵੀ ਜਾਣਾ ਵੀ ਮੈਂ ਕਿਹੜੇ ਚਲਾਇਆ ਮੈਂ ਦੇਣਾ ਉਹਨੇ ਜੇ ਮੈਨੂੰ ਭੇਜਿਆ ਉਹਨੇ ਭੇਜਿਆ ਗਿਆ ਮੈਂ ਹੁਕਮ ਲਾ ਰਿਹਾ ਉਹਨੂੰ ਚੇਤਾ ਤਾਂ ਉਹਦਾ ਰੱਖ ਜਾ ਕਿਤੇ ਜਾਣ ਤੇ ਨਹੀਂ ਹਟਾਇਆ ਵੀ ਜਾਣਾ ਤੂੰ ਬਹਿ ਜਾ ਜਾਣ ਤੇ ਨਹੀਂ ਹਟਾਇਆ ਲਾ ਲੈਣ ਤੋਂ ਨਹੀਂ ਹਟਾਇਆ ਪਰ ਉਹ ਜੀ ਉਸ ਪ੍ਰਭ ਨੂੰ ਵਿਸਾਰ ਕੇ ਜਿਹੜਾ ਲਾਹ ਹੈ ਨਾ ਤੇ ਲਾਹ ਤਾਂ ਮਿਲ ਗਿਆ ਪਰਮ ਤਾਂ ਵਿਸਰ ਗਿਆ ਦੇਵ ਨਾਲ ਤਾਂ ਵਿਸਰ ਗਿਆ ਦਾਤ ਪਿਆਰੀ ਵਿਸਰਿਆ ਦਾ ਧਾਰ ਉਹ ਜਿਹਨੇ ਦਾਤ ਦਿੱਤੀ ਹੈ ਤੈਨੂੰ ਉਹਨੂੰ ਨਾ ਵਿਸਰ ਉਹਨੂੰ ਯਾਦ ਰੱਖ ਫਿਰ ਮਾਇਆ ਤੈਨੂੰ ਕੁਝ ਨਹੀਂ ਕਹਿੰਦੀ ਲਾਲਚ ਝੂਠ ਬੇਕਾਰ ਮੋਹ ਇਹ ਸੰਪੇ ਮਨ ਮਾਹੇ ਦੇਖੋ ਸੰਪਤੀ ਕੀ ਹੈ ਇਕੱਠੀ ਕਾਦੀ ਕਰੀ ਹੈ ਦੌਲਤ ਕਾਦੀ ਇਕੱਠੀ ਕਰੀ ਹੈ ਮਨ ਦੇ ਵਿੱਚ ਲਾਲਚ ਝੂਠ ਵਿਕਾਰ ਮੋਹ ਇਹ ਸੰਪਤੀ ਇਕੱਠੀ ਕਰ ਲਈ ਦੌਲਤ ਯਾ ਸੰਪੇ ਬਨ ਮਾਹੇ ਮਨ ਦੇ ਵਿੱਚ ਸਭ ਭਰ ਲਿਆ ਹੈ ਪੂਰੀ ਠੋਸ ਕੇ ਭਰਿਆ ਹੈ ਇਹ ਸੰਪਤੀ ਮਨ ਦੇ ਵਿੱਚ ਹੈ ਤੇ ਫਿਰ ਨਾਮ ਦੇ ਰੱਖਣ ਨੂੰ ਜਗ੍ਹਾ ਕਿੱਥੇ ਹੁੰਦੀ ਨਾਮ ਤਾਂ ਇਹ ਜਗ੍ਹਾ ਹੁੰਦਾ ਹੀ ਨਹੀਂ ਲੰਪਟ ਚੋਰ ਇਹਦਾ ਮਤਲਬ ਹੈ ਨਾਮ ਦੀ ਲੋੜ ਵੀ ਹੈ ਸਾਹ ਲੋੜ ਵੀ ਨਹੀਂ ਕਿਉਂ ਗੁਰੂ ਕੌਣ ਹੈ ਗੁਰੂ ਕੌਣ ਹੈ ਇੱਥੇ ਲੰਪਟ ਚੋਰ ਲੰਪਟ ਚੋਰ ਨਿੰਦਕ ਲੰਪੜ ਲੰਪਟ ਕਿਹਨੂੰ ਕਹਿੰਦੇ ਨੇ ਲੰਪਟ ਉਹ ਝੂੜ ਤੇ ਝੂੜ ਕਹਿੰਦਾ ਵੀ ਆ ਭਾਰਤੀ ਨੇ 2000 ਮਣ ਦੀ ਕੁਇੰਟਲ ਦੀ ਗੱਪ ਲੰਪੜ ਜਿਹੜਾ ਪਹਾੜ ਜਿਹੜੇ ਝੂੜ ਬੋਲੇ ਨਾ ਗੱਪਾਂ ਵਾਰੇ ਲੰਪੜ ਕਹਿੰਦੇ ਨੇ ਲੰਪੜ ਚੋਰ ਨਿੰਦਕ ਮਹਾ ਤੈਨੂੰ ਸੰਗ ਬਿਹਾਈ ਓਏ ਸਾਖੀਆਂ ਘੜੀ ਜਾਵੇ ਉਹ ਲੰਪੜਾਂ ਦੀਆਂ ਘੜੀਆਂ ਆਈਆਂ ਨੇ ਪੰਜਾ ਲਾਤਾ ਪੰਜਾ ਧਸ ਗਿਆ ਵਿੱਚ ਪਹਾੜ ਦੇ ਨਾਨਕ ਨੇ ਇਹ ਲੰਪੜਾਂ ਦੀਆਂ ਨੇ ਸਾਖੀਆਂ ਸਭ ਸਾਚੇ ਨਾਲ ਕੁਝ ਨਹੀਂ ਹੈ ਨਾਨਕ ਨੇ ਕਾ ਅੱਖਾਂ ਵਿੱਚ ਖੜਾਵਾ ਉਹ ਹੋ ਗਈਆਂ ਇਹ ਸਭ ਲੰਪੜਾਂ ਦੀਆਂ ਗੱਲਾਂ ਨੇ ਉਹ ਤੁਰ ਕੇ ਗਏ ਨੇ ਟਾਈਮ ਲੱਗਿਆ ਜੇ ਐਨਾ ਹੁੰਦਾ ਫਿਰ ਤਾਂ ਇਹ ਇੱਕ ਸਾਲ ਦੇ ਵਿੱਚ ਇੰਨੀ ਯਾਤਰਾ ਹੋ ਜਾਂਦੀ ਫਿਰ ਇੰਨੀ ਕੀ ਲੋੜ ਸੀ ਅੱਖਾਂ ਵਿੱਚ ਕੇ ਜਾਣਾ ਸੀ ਰੋਜ਼ ਘਰ ਆ ਜਾ ਕਰਦੇ ਉੱਥੇ ਅੱਖਾਂ ਵਿੱਚ ਚਲੇ ਗਏ ਜਾ ਕੇ ਕੰਮ ਕਰਕੇ ਫੇਰ ਆ ਗਏ ਹੁਣ ਆਵਾਜ਼ ਆ ਜਰੇ ਮੁੜੇ ਆਉਂਦੇ ਨੇ ਜੀ ਮਿਨਿਸਟਰ ਜਾ ਕੇ ਉਹ ਤਿੰਨ ਤਿੰਨ ਸਾਲ ਘਰ ਨਹੀਂ ਸੀ ਉਹਦੇ ਇਹ ਲੰਪੜ ਨੇ ਸਾਰੇ ਜਿਹਨਾਂ ਦੀਆਂ ਕਹਾਣੀਆਂ ਬਣਾਈਆਂ ਨੇ ਚੋਰ ਉਹ ਪ੍ਰਚਾਰ ਆ ਸਾਡੇ ਕੋਲ ਉਹ ਚੰਗਾ ਲੱਗਦਾ ਕਿ ਲੰਪਟਾਂ ਦਾ ਨਾ ਜਿਨ੍ਹਾਂ ਦੇ ਅੰਦਰ ਝੂੜ ਬਕਾਰ ਉਹ ਇਹ ਸੌਦਾ ਹੈ ਉਹਨਾਂ ਨੂੰ ਇਹ ਲੰਪਟ ਪਾਠ ਚੰਗਾ ਲੱਗਦਾ ਇਹ ਕਹਾਣੀਆਂ ਚੰਗੀਆਂ ਲੱਗਦੀਆਂ ਨੇ ਸਮਝ ਲੱਗੀ ਗੱਲ ਦੀ ਸਿੱਖਾਂ ਦੇ ਮਨ ਦੇ ਵਿੱਚ ਜਿਹੜਾ ਸੌਦਾ ਹੈ ਨਾ ਸੰਪਤੀ ਹੈ ਕੀ ਹੈ ਝੂਠ ਲੋਭ ਬਕਾਰ ਉਹਨਾਂ ਨੂੰ ਇਹ ਸਾਖੀਆਂ ਚੰਗੀਆਂ ਲੱਗਦੀਆਂ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਬੁਰੀਆਂ ਲੱਗਦੀਆਂ ਇਹ ਸੱਚ ਨਹੀਂ ਹੈ ਉਹ ਸੱਚ ਦੇ ਗਾਹਕ ਨੇ ਝੂਠ ਦੇ ਗਾਹਕ ਨਹੀਂ ਸੱਚ ਗੁਰਬਾਣੀ ਚ ਗੁਰਬਾਣੀ ਨੂੰ ਪੜੋ ਤੇ ਸੱਚ ਲੈ ਲਓ ਅਸੀਂ ਉਹਨਾਂ ਸਾਖੇ ਤੇ ਲੈਣਾ ਕੀ ਹੈ ਜਿਹੜੇ ਗੁਰਮਤਿ ਦੇ ਖਿਲਾਫ ਨੇ ਉਹਨਾਂ ਨੂੰ ਗੁਰਮਤਿ ਨਹੀਂ ਚਾਹੀਦੀ ਲੰਪੜ ਚੋਰ ਨਿੰਦਕ ਮਹਾ ਨਿੰਦਕ ਮਹਾ ਇਹਨੂੰ ਸੰਗ ਬਿਹਾਈ ਨਿੰਦਕ ਕਿਹਦਾ ਹੁੰਦਾ ਆ ਸੱਚ ਦਾ ਨਾਨਕ ਨੂੰ ਗੁਰੂ ਬਣਾਤਾ ਗੁਰੂ ਦੀ ਨਿੰਦਿਆ ਹੋ ਗਈ ਅਸਲੀ ਅਸਲੀ ਗੁਰੂ ਦੀ ਨਿੰਦਿਆ ਹੋ ਗਈ ਅਸਲੀ ਗੁਰੂ ਤੇ ਸ਼ੰਕਾ ਰਹਿਣੇ ਤੇ ਪਰਮੇਸ਼ਰ ਦੀ ਨਿੰਦਿਆ ਨਾ ਹੋਈ ਹੈ ਤੁਸੀਂ ਨੇ ਡੁਪਲੀਕੇਟ ਪਰਮੇਸ਼ਰ ਬਣਾ ਲਿਆ ਕੋਈ ਅਸੀਂ ਡੁਪਲੀਕੇਟ ਰਾਜਾ ਬਣਾ ਲਈਏ ਔਰ ਅਸਲੀ ਰਾਜਾ ਬਰਦਾਸ਼ਤ ਕਰੂਗਾ ਤੁਸੀਂ ਡੁਪਲੀਕੇਟ ਰੱਬ ਬਣਾ ਲਓ ਅਸਲੀ ਰੱਬ ਬਰਦਾਸ਼ਤ ਕਰੂਗਾ ਤੇ ਕੋਈ ਤਾਂ ਨਿੰਦਿਆ ਕਰ ਰਹੇ ਹੋ ਇਸ ਇੱਕ ਆਦਮੀ ਨੂੰ ਉਹਦੇ ਨੌਕਰ ਨੂੰ ਉਹਦੇ ਚਾਕਰ ਨੂੰ ਕਹਿੰਦਾ ਵੀ ਇਹੀ ਰੱਬ ਹੈ ਤੇ ਨੰਦਿਆ ਕਿਹਦੀ ਹੈ ਪਰਮੇਸ਼ਰ ਦੀ ਨੰਦਿਆ ਹੈ ਜਿਹਨੂੰ ਨਾਨਕ ਕਹਿਣਾ ਰੱਬ ਉਹਨੂੰ ਛੱਡ ਕੇ ਨਾਨਕ ਨੂੰ ਰੱਬ ਕਹਿਣਾ ਨੰਦਿਆ ਅਸਲੀ ਦੀ ਹੈ ਇਹੀ ਹੈ ਚਾਕਰ ਨੂੰ ਕਹਾਂ ਜੀ ਇਹੀ ਮਾਲਕ ਹੈ ਉਹ ਚਾਕਰ ਆ ਉਹਦਾ ਅਗਰਤੀਆਂ ਇਹਨਾਂ ਦੀਆਂ ਉਹ ਤਾਂ ਕਹਿਣਾ ਨਹੀਂ ਜਿਹੜਾ ਕਹਿੰਦਾ ਕੀ ਗੱਲ ਕੀ ਮੈਸੇਜ ਦੇ ਰਿਹਾ ਕਿਉਂ ਦੇ ਰਿਹਾ ਸਾਨੂੰ ਕੀ ਲੋੜ ਹੈ ਕਹਿਣ ਦੀ ਇਹ ਗੱਲ ਕਿਉਂ ਪਈ ਲੋੜ ਕਿਉਂਕਿ ਜਿਨ੍ਹਾਂ ਨੇ ਕੀਤਾ ਹੋਇਆ ਨਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਉਹਦੇ ਥਾਂ ਖੜਾ ਉਹਨੇ ਨਾਨਕ ਨੂੰ ਖੜਾ ਕਰ ਲਿਆ ਸਿੱਖਾਂ ਨੇ ਮੰਨ ਲਿਆ ਇਹ ਲੰਪੜ ਸੀ ਗੁਰਬਾਣੀ ਉਹਨਾਂ ਨੂੰ ਮੰਨਦੀ ਨਹੀਂ ਤਿੰਨਾਂ ਨੂੰ ਅਸੀਂ ਨਾਨਕ ਨੂੰ ਮੰਨ ਕੇ ਇਹਨੇ ਵੀ ਮੰਨ ਲਏ ਇਹਨੇ ਸਿੱਖੀ ਦੀ ਤੇ ਰੇਲ ਜਿਹੜੀ ਸੀ ਲੀਤ ਤੋਂ ਲਾਤੀ ਸਿੱਖੀ ਦੀ ਰੇਲ ਲੀਤ ਤੋਂ ਲਾਤੀ ਸਾਨੂੰ ਤਾਂ ਪਤਾ ਵੀ ਸ਼ਰਾਰਤ ਉਹਨਾਂ ਨੇ ਕੀਤੀ ਜਾਣ ਕੇ ਪਰ ਜਿਹੜੇ ਝੂਠੇ ਨੇ ਲਾਲਚੀ ਨੇ ਅਰਦਾਸਾਂ ਕਰਦੇ ਨੇ ਮਨਮਰਜ਼ੀ ਦੀਆਂ ਉਹਨਾਂ ਵਾਸਤੇ ਉਹ ਗੱਲ ਚੰਗੀ ਲੱਗਦੀ ਹੈ ਨੂੰ ਇਹੀ ਚੰਗੀ ਲੱਗਦੀ ਆਪਣੇ ਅੰਦਰ ਝਾਕ ਕੇ ਦੇਖਣ ਵੀ ਅਸੀਂ ਕਹੇ ਜੇ ਕਿੰਨੀ ਕੁ ਅਸੀਂ ਬਾਣੀ ਨੂੰ ਮੰਨਦੇ ਜਿਹੜਾ ਗੁਰਬਾਣੀ ਨੂੰ ਨਹੀਂ ਮੰਨਦਾ ਉਹ ਤੂੜ ਸੱਚ ਦਾ ਗਿਆਨ ਨਹੀਂ ਹੋ ਸਕਦਾ ਹਾਂਜੀ ਤੁਧ ਭਾਵੇ ਤਾਂ ਬਖਸ਼ ਲੈ ਫੋਟੇ ਸੰਗ ਖਰੇ ਤੁਧ ਭਾਵੇ ਤਾਂ ਬਖਸ਼ ਲੈ ਜੇ ਤੈਨੂੰ ਚੰਗਾ ਲੱਗਦਾ ਹੈ ਤਾਂ ਮੇਰਾ ਮਨ ਵੀ ਖੋਟਾ ਫੋਟੇ ਸੰਗ ਖਰੇ ਇਹਨੂੰ ਬਖਸ਼ ਪਰ ਬਖਸ਼ਿਆ ਕਦ ਜੇ ਖਰੇ ਦਾ ਸੰਗੀ ਹੋ ਗਿਆ ਜੇ ਖਰੇ ਨਾਲ ਜੁੜ ਗਿਆ ਇਹਨੂੰ ਖੋਟੇ ਨੂੰ ਬਖਸ਼ ਲੈ ਇਹਨੂੰ ਐਨਾ ਕਹੇ ਤਾਂ ਇਹਨਾਂ ਜੇ ਖੋਟਾਂ ਕੀਤੀਆਂ ਨੇ ਖੋਟਾ ਮਨ ਖੋਟਾ ਮਨ ਝੂਠਾ ਜਮ ਜੋ ਹੋਇਆ ਖੋਟ ਜਦ ਪੈਂਦੀ ਹੈ ਮਨ ਦੇ ਵਿੱਚ ਪੈਂਦੀ ਹੈ ਦੂਏ ਤਾਂ ਪੈਂਦੀ ਹੋਈ ਨਹੀਂ ਖੋਟ ਖੋਟੇ ਸੰਗ ਖਰੇ ਜਾਂ ਖਰੇ ਗਿਆਨ ਨਾਲ ਰਲ ਗਿਆ ਹੈ ਖਰਾ ਦਲਾਸਾ ਗੁਰਦਿਆ ਜਾਂ ਖਰਾ ਖਰਾ ਹੋ ਗਿਆ ਨਾ ਮਨ ਖਰਾ ਕੀ ਹੈ ਖਰਾ ਨਾਮ ਹੈ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਰਾ ਫਿਰ ਚਾਰੇ ਜੁਗਾਂ ਦੇ ਖਰਾ ਹੀ ਰਤਨ ਬਣ ਜਾਂਦਾ ਜਾਂ ਨਾਮ ਦਾ ਰੰਗ ਜੜ ਗਿਆ ਫਿਰ ਖਰਾ ਹੋ ਗਿਆ ਹੈ ਖੋਟੇ ਸੰਗ ਖਰੇ ਜਿਹੜੇ ਖੋਟੇ ਮਨ ਨੇ ਤੇਰਾ ਜਿਹੜਾ ਗਿਆਨ ਹੈ ਖਰਾ ਇਹਦੇ ਨਾਲ ਜੁੜ ਗਏ ਹੁਣ ਇਹਨਾਂ ਨੂੰ ਬਹੁਤ ਤੇਰਾ ਰੰਗ ਚੜ ਜਾੜ ਲਿਆ ਇਹਨਾਂ ਨੇ ਸੱਚ ਦਾ ਰੰਗ ਚੜ ਗਿਆ ਸੱਚ ਖਰਾ ਹੁੰਦਾ ਤੇਰੇ ਰੰਗ ਚ ਰੰਗੇ ਗਏ ਹੁਣ ਬਖਸ਼ ਲੈ ਇਹਨਾਂ ਤੇਰਾ ਰੰਗ ਸੱਚਾ ਖਰਾ ਇਹ ਖੋਟੇ ਸੀ ਇਹ ਬਦਲ ਗਏ ਹੁਣ ਰੰਗ ਬਦਲ ਖੋਟੇ ਸੰਗ ਖਰੇ ਨਾਨਕ ਖਰੇ ਦੀ ਸੰਗਤ ਕੱਲ ਨਹੀਂ ਖੋਟਿਆਂ ਨੇ ਹੁਣ ਬਖਸ਼ ਲੈ ਖਰੇ ਦੀ ਸੰਗਤ ਕੱਲ ਨਹੀਂ ਖੋਟਿਆਂ ਨੇ ਹੁਣ ਇਹਨਾਂ ਨੂੰ ਬਖਸ਼ ਖੋਟੇ ਤਾਂ ਪਹਿਲਾਂ ਸੀ ਹਾਂ ਸੁਧ ਭਾਵੇ ਤਾਂ ਬਖਸ਼ਦਾ ਖੋਟੇ ਸੰਗ ਸੰਗੀ ਖਰੇ ਖੋਟੇ ਸੰਗੀ ਖਰੇ ਨਾਨਕ ਭਾਵੇ ਖੋਟੇ ਵਾਲੇ ਸੰਗ ਖਰੇ ਦੀ ਸੰਗੀ ਹੋ ਗਏ ਇਹਨਾਂ ਨੂੰ ਹੁਣ ਬਖਸ਼ ਇਹ ਸ਼ਬਦ ਨਾਲ ਜੁੜ ਗਏ ਤੇਰੇ ਸ਼ਬਦ ਨਾਲ ਸੱਚੀ ਬਾਣੀ ਨਾਲ ਜੁੜ ਗਏ ਝੂਠੀ ਝੜਦੀ ਝੂਠ ਘੋੜ ਪਾਉਂਦੀ ਸੀ ਝੂਠ ਦੀ ਘੋੜ ਸੀ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ ਨਾਨਕ ਭਾਵੇ ਭਾਵੇ ਪਾਰ ਬ੍ਰਹਮ ਕਹਿੰਦਾ ਜੇ ਪਾਰ ਭਾਵੇ ਪਾਹਨ ਨਿਰਦਰੇ ਪੱਥਰ ਪੱਥਰ ਵੀ ਤੇ ਤਰ ਜਾਂਦੇ ਨੇ ਕਿਵੇਂ ਤਰ ਜਾਂਦੇ ਨੇ ਆ ਸਾਰੀ ਧਰਤੀ ਤਰਦੀ ਹੈ ਸਮੁੰਦਰ ਤੇ ਤਰਦੀ ਹੈ ਵੱਡੇ ਵੱਡੇ ਪਹਾੜ ਤਰਦੇ ਨੇ ਉਹਦੀ ਮਰਜ਼ੀ ਹੈ ਤਾਂ ਤਰਦੇ ਜੇ ਤਰਨਾ ਦੂਏ ਪਾਸੇ ਜਾ ਨਿਕਲ ਦੂਏ ਸਮੁੰਦਰ ਚ ਦੂਏ ਪਾਸੇ ਵੀ ਪਾਣੀ ਹੈ ਥੱਲੇ ਪਾਣੀ ਹੋਈ ਹੈ ਨਾ ਥੱਲੇ ਨੂੰ ਨੇ ਡਿੱਗਦੀ ਪਾਣੀ ਚੋਂ ਧਰਤੀ ਪਾਣੀ ਜੋ ਬਾਹਰ ਆ ਥੱਲੇ ਨੂੰ ਕਿਉਂ ਨਹੀਂ ਵਹਿ ਜਾਂਦਾ ਪਾਣੀ ਦੇ ਵਿੱਚ ਹੀ ਹੈ ਫਲੋਟ ਕਰ ਰਹੀ ਹੈ ਜ਼ਮੀਨ ਪਾਣੀ ਤੇ ਪਰਮਾ ਵੀ ਮਰਦੀ ਜੀ ਸਾਇੰਸਦਾਨ ਬੰਦੇ ਨੇ ਫਲੋਟ ਕਰ ਰਹੀ ਹੈ ਤੁਰਪਾ ਬਹੁਤ ਗਹਿਰੀ ਗੱਲ ਹੈ ਇਸ਼ਾਰਾ ਬਹੁਤ ਦੂਰ ਹੈ ਪਾਣ ਨੀਰ ਤਰੇ ਰਹੇ ਪਾਣ ਨੀਰ ਤੇ ਤਰ ਰਹੇ ਨੇ ਅਸੀਂ ਕਹਿੰਦੇ ਆ ਸਾਡਾ ਪੱਥਰ ਡੁੱਬ ਜਾਂਦਾ ਸ੍ਰਿਸ਼ਟੀ ਫਲੋਟ ਕਰ ਰਹੀ ਹੈ ਹਵਾਲੀਆ ਫਲੋਟ ਕਰ ਰਿਹਾ ਹੈ ਸਾਰੀ ਧਰਤੀ ਪਾਣੀ ਦੇ ਫਲੋਟ ਕਰ ਰਹੀ ਹੈ ਕਰਦੀ ਹੈ ਨਾ ਕਿਉਂ ਕਰਦੀ ਹੈ ਡੁੱਬਦੀ ਕਰਦੇ ਨਹੀਂ ਪਾਲੇ ਪਾਸੇ ਜਾ ਕੇ ਥੱਲੇ ਕਿਉਂ ਨਹੀਂ ਪੈਂਦੀ ਉਹਦੀ ਇੱਛਾ ਹੈ ਵੀ ਡੁੱਬਣੀ ਚਾਹੀਦੀ ਹੈ ਪ੍ਰਭ ਭਾਵੇ ਤਾਂ ਬਖਸ਼ਲਾ ਫੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਭਾਵੇ ਭਾਵੇ ਪਾਰ ਬ੍ਰਹਮ ਨਾਨਕ ਕਹਿੰਦੇ ਜੇ ਪਾਰ ਬ੍ਰਹਮ ਭਾਵੇ ਨੂੰ ਭਾਵੇ ਬਾਹਰ ਨਹੀਂ ਉਤਰੇ ਆ ਦੀ ਚਲਦੀ ਹੈ ਉੱਤੇ ਪਾਣੀ ਦੀ ਚਲਦੀ ਹੈ ਹਮਾਰੀ ਬਾਹਰ ਨਹੀਂ ਕਰਦਾ ਉਤੋਂ ਆਇਆ ਟੁੱਟ ਕੇ ਤਰਦਾ ਚੀਨ ਵਾਲੇ ਨਾਲ ਜੁੜਿਆ ਤਾਂ ਪਹਾੜ ਬਣਿਆ ਤਰਦਾ ਹੀ ਆਇਆ ਹਮੇਸ਼ਾ ਧਰਤੀ ਫਲੋਟ ਕਰਦੀ ਹੈ ਪਾਣੀ ਤੇ ਉਹਦੀ ਮਰਜ਼ੀ ਹੈ ਦੱਸਦੀ ਹੈ ਪਾਨ ਨੀਰ ਤਰੇ ਦਾ ਮਤਲਬ ਹੈ ਪੱਥਰ ਨੀਰ ਤੇ ਤਰੇ ਹੋਏ ਨੇ ਤਰ ਰਹੇ ਨੇ ਪਾਣ ਨੀਰ ਤਰੇ ਪ੍ਰੈਜ਼ੈਂਟ ਟੈਂਸ ਹੈ ਹੁਣ ਤਰਦੇ ਨੇ ਤਰਦੇ ਨੇ ਧਰਤੀ ਦੇਖ ਲੋ ਤਰਦੀ ਹੈ ਸਾਇੰਸ ਤਾਂ ਮੰਨਦੇ ਨੇ ਕੋਈ ਵੀ ਨਹੀਂ ਕਹਦਾ ਨਹੀਂ ਦਰਦ ਮੇਰਾ ਤਾਦੀ ਦਲ ਦੀ ਧਰਤੀ ਆਈ ਹੈ ਇੰਦੋ ਟੁੱਟ ਕੇ ਆਸਟ੍ਰੇਲੀਆ ਨੂੰ ਚਾਈਨਾ ਦੇ ਨਾਲ ਲੜਿਆ ਹੈ ਇਸ ਦਾ ਆ ਪਹਾੜ ਬਣਿਆ ਉਦੋਂ ਬਣਿਆ ਪਹਾੜ ਅੱਗ ਨਿਕਲ ਗਿਆ ਲਾਵਾ ਫੁੱਟਿਆ ਤਾਂ ਬਣਿਆ ਆ ਜਿਹੜਾ ਅਮਰੀਕਾ ਹੈ ਉਧਰਲੇ ਪਾਸੇ ਟੁੱਟ ਕੇ ਗਿਆ ਯੂਰਪ ਵਾਲੇ ਪਾਸੇ ਟੁੱਟ ਕੇ ਫਰੇ ਨੂੰ ਗਿਆ ਡਰਦਾ ਹੀ ਹੈ ਤਾਂ ਹੀ ਜਾਂਦਾ